ਖਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰਮ ਖਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਜਿਹੜਾ ਮਨ ਹੈ ਆਦਮੀ ਦਾ ਇਹ ਸੰਸਾਰ ਨਾਲ ਰੱਤਾ ਹੋਇਆ ਹੈ ਮਾਇਆ ਨਾਲ ਰਤਾ ਹੋਇਆ ਇਹ ਸਰੀਰ ਨਾਲ ਰਤਾ ਹੋਇਆ ਸਰੀਰ ਵੀ ਮਾਇਆ ਹੀ ਹੈ ਇਹ ਦੁਨੀ ਜਿਹੜੀ ਹੈ ਅੱਗੇ ਕੰਮ ਨਹੀਂ ਹੁੰਦੀ ਇੱਥੇ ਹੀ ਇੱਥੇ ਕੰਮ ਹੁੰਦੀ ਹੈ ਇੱਥੇ ਵੀ ਕੀ ਕੰਮ ਹੋਣਾ ਅਸੀਂ ਦੁਨੀਆ ਦੇ ਕੰਮ ਹੋਣੇ ਜੋਤ ਸਰੀਰ ਦੇ ਕੰਮ ਹੋਦੀ ਹੈ ਸਰੀਰ ਜੋਤ ਦੇ ਕੰਮ ਹੋਣਾ ਜਿੰਨਾ ਚਿਰ ਜੋਤ ਆ ਉਹਨਾਂ ਚਿਰ ਸਰੀਰ ਕੁਝ ਕਰ ਸਰੀਰ ਕੁਝ ਨਹੀਂ ਕਰ ਸਕਦਾ ਜਿਹੜਾ ਕੁਝ ਕਰੇ ਨਹੀਂ ਸਕਦਾ ਜੋ ਫਿਰ ਕਿਸ ਕਾਬੂ ਸਰੀਰ ਨੂੰ ਜੋਤ ਇਸ ਕਾਬਲ ਕਰ ਦਈਏ ਵੀ ਕੁਝ ਕਰ ਸਕੇ ਜੋਤ ਕੰਮ ਆਈ ਨਾ ਸਰੀਰ ਦੇ ਮਾਇਆ ਦੇ ਕੰਮ ਜੋਤ ਆਈ ਮਾਇਆ ਤੋਂ ਜੋਤ ਨੇ ਕੰਮ ਲਿਆ ਕੰਮ ਲਿਆ ਜਦੋਂ ਜਨ ਵਿੱਚ ਜੋਤ ਆ ਕੰਮ ਲੈ ਲੈਂਦੀ ਹੈ ਜੋਤ ਨਹੀਂ ਹੁੰਦੀ ਕਿਸੇ ਕੰਮ ਦਾ ਨਹੀਂ ਫਿਰ ਇਹ ਗਾਹਾਂ ਕੰਮ ਨਹੀਂ ਹੁੰਦਾ ਕਿਤੇ ਕਿਤੇ ਲੱਗਦਾ ਹੈ ਕਿਤੇ ਕਿਸੇ ਕੰਮ ਨਹੀਂ ਕਿਤੇ ਕੰਮ ਜੇ ਕਿਸੇ ਕੰਮ ਹੋਵੇ ਫਿਰ ਇੱਥੇ ਹੈ ਜੇ ਕਿਤੇ ਕੰਮ ਹੋਵੇ ਫਿਰ ਗਾਹਾਂ ਹੋਰ ਕਿਤੇ ਇੱਥੋਂ ਦੁਨੀਆ ਤੋਂ ਛੱਡ ਕੇ ਹੋਰ ਕਿਤੇ ਨਿਗਾ ਪਾਉਂਦਾ ਜੇ ਕਿਸੇ ਕੰਮ ਹੁੰਦਾ ਫਿਰ ਸੰਸਾਰ ਦੀ ਗੱਲ ਹੋ ਜਾਂਦੀ ਕਿਸੇ ਦਾ ਕੰਮ ਹੁੰਦੀ ਕਿਸੇ ਦਾ ਕੰਮ ਹੁੰਦਾ ਸਰੀਰ ਸੈਨਾ ਫਰਕ ਇੱਕ ਲਫ਼ਜ਼ ਦੇ ਵਿੱਚ ਫਰਕ ਪੈ ਜਾਂਦਾ ਅਰਥਾਂ ਦਾ ਕਿਤੇ ਕੰਮ ਕਿਤੇ ਕੰਮ ਹੋਰ ਕਿਤੇ ਇਹ ਸੰਸਾਰ ਤੋਂ ਬਿਨਾ ਹੋਰ ਕਿਤੇ ਨਹੀਂ ਕੰਮ ਹੁੰਦਾ ਆਪਾਂ ਤਾਂ ਕੋਈ ਲੋਕ ਹੋਰ ਬੰਦੇ ਆ ਪਰ ਹਿੰਦੂ ਮਤ ਕਈ ਲੋਕ ਬੰਦੇ ਨੇ ਬ੍ਰਹਮਪੁਰੀ ਸ਼ਿਵਪੁਰੀ ਇਹ ਉਹ ਉਹਨਾਂ ਨੇ ਸਾਰੀਆਂ ਪੁਰੀਆਂ ਘਟਦੀਆਂ ਹੋਰ ਕਿਤੇ ਕੰਮ ਨਹੀਂ ਹੁੰਦਾ ਯਾਨੀ ਹੋਰ ਕਿਤੇ ਸ਼ਰੀਰ ਜਾਂਦਾ ਹੀ ਨਹੀਂ ਜਿਹੜੇ ਬੰਦੀ ਫਿਰਦੇ ਨੇ ਸ਼ਰੀਰ ਹੋਰ ਕਿਤੇ ਜਾਂਦਾ ਜੇ ਜਾਓ ਵੀ ਕਿਤੇ ਕੰਮ ਨਹੀਂ ਆਉਣਾ ਉੱਥੇ ਜਿਹੜੀ ਚੀਜ਼ ਕੰਮ ਨੂੰ ਨਾਲ ਲੈ ਕੇ ਨਹੀਂ ਜਾਂਦੇ ਆਪਾਂ ਜੋ ਚੀਜ਼ ਕੰਮ ਨਹੀਂ ਹੁੰਦੀ ਉਹਨੂੰ ਕੋਲ ਰੱਖਦੇ ਹੀ ਨਹੀਂ ਕੂੜਾ ਰੋਜ਼ ਸੁਪਰ ਕੇ ਬਾਹਰ ਨਹੀਂ ਛੱਡਦੇ ਬਸ ਐਸੀ ਗੱਲ ਹੈ ਜਿਹੜੀ ਚੀਜ਼ ਕੰਮ ਨਹੀਂ ਹੁੰਦੀ ਆਪਾਂ ਬਾਹਰ ਰੱਖ ਦਿੰਦੇ ਡਸਟਬਿਨ ਚ ਮੈਂ ਧੜਕਾ ਲਾਉ ਹਾਂਜੀ ਰਿਦਾ ਦਿਲ ਰਤਾ ਇਸ ਦੁਨੀਸ਼ਾ ਦੁਨੀਸ਼ਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰਮ ਮਿਸਲ ਫਕੀਰਾਂ ਗਾਖੜੀ ਮਿਸਲ ਹੁੰਦਾ ਇੱਕ ਪਦਵੀ ਕਹ ਲੋ ਤੁਸੀਂ ਮਿਸਲ ਨੂੰ ਮਿਸਾਲ ਕੰਮ ਕਰਦੇ ਦੇਣੀ ਮਿਸਲ ਮਸ਼ਹੂਰ ਹੈ ਇਹ ਮਿਸਾਲ ਬਣ ਜਾਣਾ ਕਿਸੇ ਆਦਮੀ ਦਾ ਭਗਤ ਇੱਕ ਮਿਸਾਲ ਬਣ ਕੇ ਆਏ ਨੇ ਮਿਸਾਲ ਕੰਮ ਕੀਤੀ ਹੈ ਉਹਨਾਂ ਨੇ ਜਿਹੜੀ ਭਗਤਾਂ ਦੀ ਡਿਗਰੀ ਹੈ ਇਹ ਮਿਸਾਲ ਹੈ ਔਖੀ ਹੈ ਗੱਲ ਭਗਤੀ ਤੱਕ ਪਹੁੰਚਣਾ ਵਿਸਲ ਫਕੀਰਾਂ ਫਕੀਰਾਂ ਦੀ ਜਿਹੜੀ ਕਮਾਈ ਹੈ ਗਾਖੜੀ ਕਮਾਈ ਨਾਲੇ ਪਦਵੀ ਮਿਲੂ ਫਕੀਰੀ ਦੀ ਕਮਾਈ ਬੜੀ ਔਖੀ ਹੈ ਫਕੀਰੀ ਦੀ ਚੜ੍ਹਾਈ ਬੜੀ ਔਖਾ ਹੈ ਕੌਕਟ ਘਾਟੀ ਰਾਮ ਕੀ ਜਿਹੜੀ ਫਕੀਰੀ ਦੀ ਘਾਟੀ ਦੀ ਚੜ੍ਹਾਈ ਹੈ ਬੜੀ ਮੁਸ਼ਕਲ ਹੈ ਸੋ ਪਾਈਏ ਪੂਰ ਕਰਮ ਇਹਦੀ ਪ੍ਰਾਪਤੀ ਕਿਵੇਂ ਪੂਰੀ ਕਿਰਪਾ ਹੋਵੇ ਪਰਮੇਸ਼ਰ ਦੀ ਨਾਲ ਉਹ ਬਾਹ ਫੜ ਕੇ ਰੱਖੇ ਤਾਂ ਤੁਰ ਪਾਵੇਂ ਲੈ ਜਵੇ ਦੀ ਰਾਜੇ ਡਪੰਦਾ ਉਹਦੀ ਕਰਮ ਕਿਵੇਂ ਹੋਵੇ ਜੇ ਤਾਂ ਪੈਰ ਪੈਰ ਤੇ ਹਰੇਕ ਪੈਰ ਪੈਰ ਤੇ ਉਹਦੀ ਕਿਰਪਾ ਮੰਗਦਾ ਰਹੇ ਤਾਂ ਦਾ ਬਾਹ ਫੜ ਕੇ ਰੱਖਦਾ ਜੇ ਭੁੱਲ ਜਵੇ ਬਾਹ ਉਹ ਵੀ ਛੱਡ ਦਿੰਦਾ ਉਹ ਕਹਿੰਦਾ ਹੁਣ ਉੱਥੇ ਕਿਤੇ ਤੂੰ ਜਾ ਮੈਂ ਇਧਰ ਹੋਰ ਕੰਮ ਕਰ ਲਾਂ ਕਈ ਹੋਰ ਵੀ ਕੰਮ ਨੇ ਉਹਨੂੰ ਤਾਂ ਬਹੁਤ ਕੰਮ ਨੇ ਉਹ ਕਹਿੰਦਾ ਮੇਰੇ ਵੱਲ ਧਿਆਨ ਰੱਖ 24 ਘੰਟੇ ਸਾਥ ਸਾਥ ਗੋਬਿੰਦ ਨੂੰ ਕਿਉਂ ਸਮਰਦਾ ਹੋ ਉਹ ਸਮਰਦਾ ਮਦਦ ਵਾਸਤੇ ਸਮਰਦਾ ਫਿਰ ਜਾਪੇ ਪਹਿਲਾਂ ਸਮਝ ਲੈਂਦਾ ਫਿਰ ਸਮਰਦਾ ਉਹ ਸਮਝ ਲੈਂਦਾ ਸਮਝ ਕੇ ਤਾਂ ਤੁਰ ਪੈਂਦਾ ਸਮਰਦਾ ਤਾਂ ਐਵੇਂ ਹੁਣ ਤੂੰ ਜੇ ਕਿਰਪਾ ਰੱਖੇਗਾ ਤਾਂ ਤੁਰੂਗਾ ਨਹੀਂ ਤਾਂ ਕਿਤੇ ਰਾਜੇ ਜੇ ਨਾ ਡਿਪਵਾਂ ਸਿਮਰਦਾ ਮਤਲਬ ਹੋਰ ਕੁਝ ਨਹੀਂ ਹੈ ਸਿਮਰਦਾ ਆਕਾਸ਼ ਨੂੰ ਆ ਮਦਦ ਵਾਸਤੇ ਸਿਮਰਦਾ ਔਰ ਸਿਮਰਦਾ ਹੈ ਜਿਹਨੂੰ ਤਾਂ ਗਲਤੀ ਸਮਝ ਹੈ ਉਹ ਤਾਂ ਸਿਮਰਦਾ ਤੇ ਲੋਕ ਦੁਨਿਆਵੀ ਮਦਦ ਵਾਸਤੇ ਸਿਮਰਦੇ ਨੇ ਆ ਸੰਤ ਆਪਣੀ ਦੂਈ ਮਦਦ ਵਾਸਤੇ ਸਮਝਦੇ ਨੇ ਉਹਨਾਂ ਨੂੰ ਦੁਨਿਆਵੀ ਲੋੜ ਹੈ ਕੋਈ ਦੁਨਿਆਵੀ ਖਾਤਰ ਕਰੇ ਸਿਮਰਨ ਦਾ ਮਤਲਬ ਹੈ ਯਾਦ ਕਰਨਾ ਮਤਲਬ ਹੈ ਕੋਈ ਯਾਦ ਉਹਨੂੰ ਕਰਦਾ ਜਿੱਥੇ ਮਤਲਬ ਹੈ ਮਤਲਬ ਤੇ ਬਿਨਾਂ ਇੱਥੇ ਯਾਦ ਕਰਦਾ ਕੌਣ ਹੈ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਬਿਨਾਂ ਮਤਲਬ ਤੇ ਤੇ ਸੰਸਾਰ ਮਤਲਬ ਦਾ ਆਪਣੇ ਹੀ ਸੁੱਖ ਕੋ ਸਭ ਲਾਗੇ ਕਿਆ ਦਾਰਾ ਕਿਆ ਸਭ ਚ ਭਗਤ ਵੀ ਵਿੱਚ ਆ ਗਏ ਰਹਿ ਭਗਤ ਵੀ ਗਏ ਕਿਉਂ ਭਗਤ ਦਾ ਦਾਰਾ ਰਿਸ਼ਤਾ ਨਾ ਇਹਦਾ ਵੀ ਦਾਰਾ ਵਾਲਾ ਰਸਤਾ ਹੈ ਪਰਮੇਸ਼ਰ ਨਾਲ ਪਰਮੇਸ਼ਰ ਨਾਲ ਰਸਤਾ ਵੀ ਹੈ ਵੀ ਦਾ ਦਾਰਾ ਇਹਦੇ ਤੇ ਵੀ ਲਾਗੂ ਹੈ ਭਗਤਾਂ ਦੇ ਵੀ ਸੰਸਾਰੀ ਲੋਕਾਂ ਦੇ ਨਹੀਂ ਲਾਗੂ ਦੋਏ ਆ ਗਏ ਇਹਦੇ ਚ ਸੰਸਾਰੀ ਔਰ ਕਿਆ ਦਾਰਾ ਕਾ ਬੀਤ ਇਹ ਸਿਮਰਦਾ ਕਿਉਂ ਹੈ ਵੀ ਮੇਰੀ ਬਾਹ ਕਦੇ ਛੱਡਣਾ ਨਹੀਂ ਮੈਂ ਥੱਲੇ ਨੂੰ ਜਦੋਂ ਡੁੱਬ ਜਾਣਾ ਬਾਹ ਦੇ ਬਾਹ ਦੇ ਬਾਹ ਬੈਠਦਾ ਮੈਂ ਤਰਨ ਤੁਰ ਨਹੀਂ ਜਾਣਦਾ ਹੈਗਾ ਤਾਂ ਕਹਤਾ ਮੈਂ ਤਰਨ ਲੱਗ ਗਿਆ ਹੁਣ ਜਰਾ ਸਹਾਰਾ ਰੱਖ ਨਾਲ ਹਾਂਜੀ